ਕਰਮੀ ਸਹਿਜ ਨ ਉਪਜੈ ਬਿਨ ਸਹਿਜੇ ਸਹਿਸਾ ਨ ਜਾਏ ਜਿਹੜੇ ਕਰਮ ਕਾਂਡ ਨੇ ਧਰਮ ਦੇ ਨਾਂ ਤੇ ਕਰਮ ਕਰਦੇ ਆ ਅਸੀਂ ਚਾਹੇ ਕੋਈ ਵੀ ਕਰਮ ਕਰਦੇ ਕੋਈ ਲੰਗਰ ਚਲਾਉਂਦਾ ਕੋਈ ਘਰ ਸੇਵਾ ਕਰਦਾ ਹੈ ਕੋਈ ਕੁਝ ਕਰਦਾ ਹੈ ਕੋਈ ਝਾੜੂ ਲਾਉਂਦਾ ਜਾ ਕੇ ਕੋਈ ਦਰਿਆ ਝਾੜਦਾ ਕੋਈ ਰੋਜ਼ ਜਾ ਕੇ ਦੁੱਧ ਨਾਲ ਧੋਦਾ ਇਹ ਕਰਮ ਕਾਂਡ ਧਰਮ ਦੇ ਪਤਾ ਹੈ ਆਪਣੇ ਵੀ ਤੇ ਰੋਜ਼ ਅੰਮ੍ਰਿਤਸਰ ਕਰਦੇ ਨੇ ਕਿਸੇ ਨੂੰ ਸਹਿਜ ਅਵਸਥਾ ਇਹਦੇ ਨਾਲ ਪ੍ਰਾਪਤ ਨਹੀਂ ਹੋਣੀ ਇਸੇ ਕਰਕੇ ਹੁਣ ਤੇ ਕਿਸੇ ਨੂੰ ਹੋਈ ਨਹੀਂ ਸਹਿਜ ਅਵਸਥਾ ਕਿਉਂ ਨਹੀਂ ਪ੍ਰਾਪਤ ਹੋਈ ਇਹਦੇ ਨਾਲ ਹੋਣੀ ਹੋਣੀ ਹੈ ਇਹਦੇ ਨਾਲ ਜਾਗਰਤ ਅਵਸਥਾ ਨਹੀਂ ਪੈਦਾ ਹੁੰਦੀ ਮਨ ਨਹੀਂ ਟਿਕਦਾ ਇਹਨਾਂ ਗੱਲਾਂ ਨੂੰ ਇਹਦਾ ਦਾ ਹੰਕਾਰ ਹੋ ਜਾਂਦਾ ਕਈਆਂ ਨੂੰ ਬਹੁਤ ਨੂੰ ਸਹਿਜ ਅਵਸਥਾ ਨਹੀਂ ਹੋਣੀ ਤੋ ਵਿੱਚ ਮਾੜਾ ਮੋਟਾ ਹੋ ਸਕਦਾ ਸਹਿਜ ਅਵਸਥਾ ਅਗਲੀ ਗੱਲ ਹੈ ਬਹੁਤ ਸਹਿਜ ਦਾ ਗਿਆਨ ਤੇ ਬਿਨਾ ਹੋਣਾ ਹੀ ਨਹੀਂ ਨਾ ਹੈ ਜਿੱਦਣ ਇਹਨੂੰ ਗਿਆਨ ਹੋਣਾ ਉਹ ਕੰਮ ਛੱਡ ਦੇਣਾ ਨੇ ਉਹ ਫੁੱਲ ਹੈ ਜੇ ਜਿਹੜਾ ਕਰਮ ਕਾਂਡ ਹੈ ਉਹ ਫੁੱਲ ਹੈ ਗਿਆਨ ਹੈ ਫਲ ਫੁੱਲ ਛੱਡ ਜੂਗਾ ਤਾਂ ਫਲ ਲੱਗਣਾ ਜਿੰਨਾ ਚਿਰ ਕਰਮ ਕਾਂਡ ਕਰਦਾ ਉਹਨੂੰ ਗਿਆਨ ਹੋਏ ਨਹੀਂ ਸਕਦਾ ਸਵਾਲ ਨਹੀਂ ਪੈਦਾ ਹੋ ਜੂ ਫਲ ਕਾਰਨ ਭੁੱਲੀ ਬਣ ਰਹਾ ਹੈ ਫਲ ਲੱਗਾ ਤਬ ਫੁੱਲ ਬਣਾ ਤਬ ਤਬ ਫੜ ਲੱਗੂਗਾ ਫੁੱਲ ਬਲਾਏ ਫੁੱਲ ਝੜ ਜੂਗਾ ਨਹੀਂ ਲੱਗਦਾ ਹੀ ਨਹੀਂ ਹੈ ਫੁੱਲ ਵੀ ਆ ਫੜ ਵੀ ਲੱਗੀ ਪਰ ਕਿਵੇਂ ਲੱਗ ਜੂਗਾ ਪਹਿਲੇ ਕਰੇ ਫੁੱਲ ਤਬ ਤਬ ਇੱਧਰ ਹੈ ਤਬ ਇੱਧਰ ਨਹੀਂ ਹੈ ਫੜ ਲੱਗਾ ਤਬ ਫੁੱਲ ਬਲਾਏ ਨਹੀਂ ਹੈ ਵੀ ਫੁੱਲ ਬਾਹਰ ਝੜੂਗਾ ਜੇ ਫੜ ਲੱਗਾ ਕਹਿ ਇਹ ਤਬ ਇੱਧਰ ਕਰਦੀ ਦਈਏ ਨਾ ਫਿਰ ਤਾਂ ਫੜ ਪਹਿਲਾਂ ਲੱਗ ਗਿਆ ਫੁੱਲ ਤਾਂ ਬਾਹਰ ਝੜੂਗਾ ਬਿਲਕੁਲ ਗਲਤ ਹੈ ਫਲ ਲੱਗਾ ਤਬ ਫਲ ਤਬ ਲੱਗੂਗਾ ਜਾਂ ਫੂਲ ਬੁਲਾਏ ਪਹਿਲਾਂ ਛੱਡ ਜੂਗਾ ਤਬ ਇਹਦਾ ਲੱਗੂ ਕਿ ਤਬ ਤੇ ਇਹਦਾ ਲੱਗੂ ਕੌਮਕ ਇੱਥੇ ਵਰਕ ਪੈਣਾ ਅਰਥਾਂ ਫਲ ਲੱਗੂਗਾ ਹੀ ਤਾਂ ਸ਼ਰਤ ਹੈ ਜੇ ਫੁੱਲ ਛੱਡ ਜੂਗਾ ਜਿੱਦਾਂ ਉਹਨੇ ਕਰਮ ਕਾਂਡ ਛੱਡਤਾ ਸੇਵਾ ਜਿਹੜੀ ਸੇਵਾ ਕਹਿੰਦੇ ਨੇ ਕਰਦੇ ਆ ਸੇਵਾ ਹੈ ਉਹ ਨਹੀਂ ਉਹ ਅਸੀਂ ਮੰਨੀ ਹੋਈ ਸੇਵਾ ਗੁਰਬਾਣੀ ਨੂੰ ਸੇਵਾ ਨਹੀਂ ਮੰਨਦੀ ਉਹ ਕਰਮ ਕਾਂਡ ਕਰਮ ਕਾਂਡ ਨੂੰ ਸੇਵਾ ਨਾਲ ਰੱਖਦੇ ਇਹਨਾਂ ਨੇ ਕਰਮ ਕਾਂਡ ਦਾ ਨਾਮ ਸੇਵਾ ਰੱਖਿਆ ਹੋਇਆ ਹੈ ਸੇਵਾ ਨਹੀਂ ਹੈ ਸੇਵਾ ਤਾਂ ਗੁਰ ਕੀ ਸੇਵਾ ਸ਼ਬਦ ਵਿਚਾਰ ਹੈ ਸਰੀਰ ਦੇ ਲੈਵਲ ਤੇ ਹਰ ਭਗਤੀ ਜਿਹੜੀ ਹੈ ਕਰਮ ਕਾਂਡ ਕਰਮ ਕਾਂਡ ਸਰੀਰ ਦੇ ਲੈਵਲ ਦਾ ਕੰਮ ਗੁਰਮਤ ਦਾ ਹੈ ਹੀ ਨਹੀਂ ਕੋਈ ਵੀ ਕੜਾ ਪ੍ਰਸ਼ਾਦ ਨੂੰ ਗੁਰ ਪ੍ਰਸਾਦ ਦੇ ਤੋਂ ਕੜਾ ਪ੍ਰਸ਼ਾਦ ਹੈ ਨਾ ਉਹ ਸਰੀਰ ਦੇ ਖਾਣ ਵਾਲਾ ਗੁਰਪ੍ਰਸਾਦ ਸੀ ਮਨ ਦੀ ਖਰਾਬ ਆਤਮਾ ਦੀ ਖਰਾਬ ਕਿਹੜਾ ਪ੍ਰਸ਼ਾਦ ਹੈ ਸਰੀਰ ਦੀ ਖਰਾਬ ਪ੍ਰਸ਼ਾਦ ਵੀ ਉਹੀ ਰਹਿ ਗਿਆ ਨਾ ਕੋ ਇਸ ਕਰਕੇ ਸਭ ਇਹ ਉਹੀ ਗੱਲ ਹੋ ਗਈ ਇਹਦਾ ਪ੍ਰਚਾਰ ਤਾਰੀ ਕਰਦੇ ਗੁਰਦਾਰੇ ਜਾਉ ਕੋਲ ਗੋਲ ਕੇ ਨਹੀਂ ਚੱਲਣੀ ਸੱਚ ਦਾ ਪ੍ਰਚਾਰ ਨਹੀਂ ਕਰ ਸਕਦੇ ਸਭ ਜਿਹੜੀ ਜਾਂਦੀ ਹੈ ਉਹੀ ਜਿਹੀ ਸਮਝ ਜਾਂਦੀ ਹੈ ਉਹ ਹਟ ਜੂਗੀ ਜਾਣਦੇ ਕਹਿੰਦੇ ਸਾਡੇ ਦਾ ਬਸ ਦੀ ਗੱਲ ਹੈ ਨਹੀਂ ਬੰਦ ਛੱਡੋ ਗੁਰਦਾਰੇ ਜਾ ਕੇ ਕਰਨਾ ਕੀ ਹੈ ਉਹਨਾਂ ਦਾ ਵਿਚਾਰਿਆਂ ਦੀ ਤਨਖਾਹ ਵੀ ਨਹੀਂ ਨਿਕਲਣੀ ਉੱਥੋਂ ਉਹਨਾਂ ਦੀ ਆਪਣੀ ਮਜਬੂਰੀ ਹੈ ਖਰਚੇ ਵੀ ਨਹੀਂ ਚੱਲਣੇ ਉੱਥੇ ਫਿਰ ਕੰਪੀਟੀਸ਼ਨ ਵੀ ਹੈ ਲੋਕਾਂ ਦੇ ਸੋਨਾ ਲੱਗੇ ਨੇ ਮੰਦਰਾਂ 'ਚ ਲੱਗਿਆ ਉਹ ਲੱਗਿਆ ਸਾਡੇ ਤਾਂ ਫਿਰ ਮੱਖੀਆਂ ਵੜ ਲੱਗੀਆਂ ਉੱਥੇ ਮੁਕਾਬਲਾ ਨਾ ਦੂਜੇ ਧਰਮਾਂ ਨਾਲ ਵਾਇਆ ਦਾ ਮੁਕਾਬਲਾ ਕਰ ਰਹੇ ਨੇ ਗਿਆਨ ਦਾ ਮੁਕਾਬਲਾ ਨਹੀਂ ਕਰ ਰਹੇ ਵਿਚਾਰਧਾਰਾ ਦਾ ਮੁਕਾਬਲਾ ਨਹੀਂ ਕਰ ਰਹੇ ਭਗਤਾਂ ਨੇ ਕੀ ਕੀਤਾ ਉਹ ਨਹੀਂ ਦੇਖਦੇ ਭਗਤਾਂ ਨੇ ਕੀ ਕੀਤਾ ਭਗਤਾਂ ਨੇ ਕੋਈ ਇਹ ਮੁਕਾਬਲਾ ਕੀਤਾ ਸੀ ਮਾਇਆ ਦਾ ਉਹੀ ਕੰਮ ਕਰ ਰਿਹਾ ਰਬਦਾਸ ਉਹੀ ਕੰਮ ਕਰ ਰਿਹਾ ਕਬੀਰ ਭਗਤ ਉੱਥੇ ਜਾ ਕੇ ਖੱਡੀ ਕੋ ਬਹਿੰਦੇ ਨੇ ਬੜੇ ਬੜੇ ਸੰਤ ਕੋਲ ਆਏ ਉਹਦੇ ਕੋ ਨਹੀਂ ਤਾਂ ਉਹਨਾਂ ਦਾ ਮੁਸਕਲ ਦਾ ਉਹ ਤੋਂ ਨਾ ਉਹ ਤੋਂ ਮੁਸਕਲ ਦਾ ਰਾਹ ਮੇਰੇ ਕੋ ਤੁਹਾਨੂੰ ਮੇਰੇ ਕੋਲੋਂ ਮੁਸਕਲਣਾ ਨਾ ਆਓ ਰਬਦਾਸ ਕੋਲੋਂ ਜਿਹਨੂੰ ਮੁਸਕਲਣਾ ਨਾ ਆਵੇ ਉਹਦੇ ਕੋਲ ਰਵਿਦਾਸ ਕੋਲ ਰਬਦਾਸ ਨੂੰ ਤਾਂ ਬੜੇ ਮੈਂ ਲੈਣੇ ਰਬਦਾਸ ਨੂੰ ਕੀ ਲੈਣਾ ਰਬਦਾਸ ਨੂੰ ਕੋ ਲੈਣਾ ਲੈਣਾ ਉਹ ਹੈ ਤੈਨੂੰ ਮੁਸਕਲਣਾ ਸੁਣਾ ਇਹ ਸੀ ਇਹ ਮਾਰਗ ਇਹ ਘੜੀ ਘੜੀ ਸਾਡੀ ਛਿੜਕੀ ਜਾਂਦੇ ਉੱਥੇ ਕੀ ਲੈਣ ਨੂੰ ਕੁਝ ਵੀ ਨਹੀਂ ਰਿਹਾ ਕੀ ਵਾਇਆ ਰਹਿ ਗਈ ਨਾ ਸੱਚ ਗਾਇਬ ਹੋ ਗਿਆ ਝੂਠ ਰਹਿ ਗਿਆ ਨਤੀਜਾ ਵੀ ਇਹੀ ਹੋਇਆ ਬਿਨ ਸਹਜੇ ਸਹਿ ਸਮਝ ਆਏ ਕਰਮ ਹੀ ਸਹਿਜ ਨੂੰ ਪੁਜੇ ਕਰਮਾ ਤੇ ਬਿਨਾ ਆ ਕਰਮ ਕਾਂਡ ਨਾਲ ਸਹਿਜ ਅਵਸਥਾ ਪ੍ਰਾਪਤ ਨਹੀਂ ਹੋਣੀ ਬੋਲ ਟਿਕਣਾ ਨਹੀਂ ਬੰਦੇ ਟਿਕੇ ਬਿਨਾ ਜਿਹੜੀ ਚਿੰਤਾ ਖਤਮ ਨਹੀਂ ਹੋਣੀ ਸੱਚ ਤਪ ਚਿੰਤਾ ਨਹੀਂ ਖਤਮ ਹੁੰਦੀ ਧਰਮ ਚਿੰਤਾ ਦਾ ਇਲਾਜ ਹੋਰ ਕਿਸੇ ਚੀਜ਼ ਦਾ ਇਲਾਜ ਨਹੀਂ ਜਿਹੜੇ ਧਰਮ ਨਾਲ ਚਿੰਤਾ ਦੂਰ ਨਹੀਂ ਹੁੰਦੀ ਉਹ ਧਰਮ ਕੌਡੀ ਦੇ ਕਬਜ਼ਾਰੀ ਕੀ ਕੰਮ ਇਹਦਾ ਚਿੰਤਾ ਹੀ ਦੂਰ ਨਹੀਂ ਹੋਈ ਧਰਮ ਨਾਲ ਧਰਮ ਤੇ ਕੀ ਕਰਾਉਣਾ ਤੇ ਇਹ ਧਰਮ ਚਿੰਤਾ ਕ੍ਰੀਏਟ ਕਰਦਾ ਜਿਹਨੇ ਸਰਦਾਰ ਨੇ ਸਾਰਿਆਂ ਨੂੰ ਚਿੰਤਾ 24 ਘੰਟੇ ਰਹਿੰਦੀ ਹੈ ਇਹ ਤਾਂ ਉਲਟੇ ਰਾਹ ਬਣ ਰਿਹਾ ਨੇ ਰਾਜ ਕਰੇਗਾ ਖਾਲਸਾ ਤੇ ਚਿੰਤਾ ਕ੍ਰੀਏਟ ਹੁੰਦੀ ਹੈ ਇਹਦੇ ਨਾਲ ਰਾਤ ਨੂੰ ਜਾਗਦਾ ਸੁੱਤਿਆਂ ਨੂੰ ਸੌਣ ਨਹੀਂ ਖਾਦਿਆਂ ਨੂੰ ਨਹੀਂ ਬੇਚੈਨੀ 24 ਘੰਟੇ ਦੀ ਇਹ ਸਿੱਖ ਧਰਮ ਸਭ ਕੁਝ ਪਲਟਾਤਾ ਲੋਭੀ ਆਵੜੇ ਸਾਰੇ ਸਾਰੇ ਗੁਰਮਤ ਤੋਂ ਖਰਾਬ ਖਰਾਬ ਵਾਲੇ ਬੰਦੇ ਆਵੜੇ ਹੰਕਾਰੀਆਂ ਨੇ ਕੈਪਚਰ ਕਰ ਲਿਆ ਧਰਮ ਲੱਭਿਆ ਕੀ ਕੀ ਲੱਭਿਆ ਕੀ ਘਟਿਆ ਆ ਦੇਖ ਲਿਆ ਸਾਡਾ ਕਹਿੰਦੇ 25000 ਮੁੰਡਾ ਮਰਵਾ ਲਿਆ ਇਹ ਲੱਭਿਆ ਨਾ ਪੰਜਾਬੀ ਸੂਬਾ ਬਣਾ ਕੇ ਕੀ ਲੱਭ ਲਿਆ ਇਹਨਾਂ ਨੇ ਐਨੇ ਮੋਰਚੇ ਲਾ ਕੇ ਕੀ ਲੱਭ ਲਿਆ ਜਦੋਂ ਮੱਤ ਪੁੱਠੀ ਹੁੰਦੀ ਹੈ ਨਾ ਬੁੱਧ ਭ੍ਰਸ਼ਟ ਹੁੰਦੀ ਹੈ ਇਹ ਜਾਈ ਹੀ ਕੁਝ ਲੱਭਦਾ ਹੁੰਦਾ ਲੋਭੀ ਸੀ ਬੁੱਧ ਭ੍ਰਸ਼ਟ ਹੋ ਗਈ ਐਡਾ ਛੋਟਾ ਜਿਹਾ ਕਰ ਲੋ ਫਿਰ ਸਿੱਖਾਂ ਦਾ ਰਾਜ ਉਹ ਆਪਣਾ ਲੋਭ ਨਹੀਂ ਹੋਇਆ ਬੁੱਧ ਭ੍ਰਸ਼ਟ ਹੋ ਗਈ ਸੀ ਭ੍ਰਸ਼ਟ ਹੋਈ ਹੋਈ ਬੁੱਧ ਵਾਲੇ ਹੁਣ ਹੱਥ ਪੈਰ ਮਾਰਦੇ ਹੁਣ ਕੀ ਕਰੀਏ ਆਪਸ ਵਿੱਚ ਇਹਨੇ ਧੜੇ ਹੋ ਗਏ ਧੜੇ ਕਾਹਦੇ ਹੋਣੇ ਸੀ ਜਿੱਥੇ ਲੋਹ ਉਹ ਧੜੇ ਹੋਣਗੇ ਜਿੱਥੇ ਅਹੰਕਾਰ ਉਹ ਧੜੇ ਹੋਣਗੇ ਥੋੜੀ ਆਪਣੀ ਉਹ ਇਕਤਾ ਨਹੀਂ ਜੇ ਇਕੱਠੇ ਹੋ ਜਾਓਗੇ ਨਾ ਫਿਰ ਆਪਸ ਵਿੱਚ ਲੜੋਗੇ ਮੁਸਲਮਾਨ ਆਪਸ ਵਿੱਚ ਨਹੀਂ ਲੜਦੇ ਰਹੇ ਮੁਸਲਮਾਨ ਆਪਸ ਵਿੱਚ ਨਹੀਂ ਲੜਦੇ ਰਹੇ ਜੇ ਨਰੋਲ ਸਿੱਖੇ ਹੋ ਜਾਓਗੇ ਆਪਸ ਵਿੱਚ ਹੀ ਮਰੋਗੇ ਲੜ ਕੇ ਰਾਜ ਲੜਨ ਨਰਕ ਲੜਨ ਆਪ ਸੁੱਚੀ ਮਰ ਜਾਓਗੇ ਲੜਕੇ ਜਿਹਨੇ ਰਾਜ ਲੜਨਾ ਲੜਕੇ ਮਰੂਗਾ ਉਹ ਜਿਹੜਾ ਮਾਇਆ ਤੇ ਕਬਜ਼ਾ ਕਰੂ ਲੜਕੇ ਮਰੂਗਾ ਉਹ ਰਸਤਾ ਹੀ ਹੈ ਇਹ ਰਸਤਾ ਹੀ ਹੈ ਇਹ ਵਿਨਾਸ਼ ਦਾ ਰਸਤਾ ਵਿਗਾਸ ਦਾ ਰਸਤਾ ਨਹੀਂ ਹੈ ਵਿਗਾਸ ਦਾ ਰਸਤਾ ਨਹੀਂ ਹੈ ਵਿਕਾਸ ਦਾ ਰਸਤਾ ਵੀ ਵਿਨਾਸ਼ ਦਾ ਹੀ ਰਸਤਾ ਹੈ ਜਿਹਨੂੰ ਸੰਸਾਰ ਵਿਕਾਸ ਕਹਿੰਦਾ ਨਾ ਵਿਕਾਸ ਕੱਕੇ ਨਾਲ ਉਹਦੇ ਵਿੱਚ ਵਿਨਾਸ਼ ਛੁਪਿਆ ਹੋਇਆ ਹੈ ਗੁਰਬਾਣੀ ਕਹਿੰਦਾ ਦਿਨ ਵਿੱਚ ਰਹਿਣ ਰਹਿਣ ਵਿੱਚ ਦੁਨੀਅਰ ਦਿਨ ਦੇ ਵਿੱਚ ਰਾਤ ਛੁਪੀ ਹੋਈ ਹੈ ਰਾਤ ਵਿੱਚ ਦਿਨ ਛੁਪਿਆ ਹੋਇਆ ਐਵੇਂ ਵਿਕਾਸ ਵਿੱਚ ਵਿਨਾਸ਼ ਛੁਪਿਆ ਹੈ ਔਰ ਵਿਨਾਸ਼ ਵਿੱਚ ਵਿਕਾਸ ਛੁਪਿਆ ਹੋਇਆ ਹੈ ਵਿਨਾਸ਼ ਵਿੱਚ ਵਿਗਾਸ ਹੈ ਵਿਗਾਸ ਜੇ ਮੋਹ ਮਰਨ ਕਬੂਲ ਕਰਦਾ ਤਾਂ ਵਿਗਾਸ ਹੈ ਜਿਹੜਾ ਇਹਨਾਂ ਦਾ ਵਿਕਾਸ ਹੈ ਉਹ ਚ ਵਿਨਾਸ਼ ਹੈ ਜਿਹਨੂੰ ਇਹ ਵਿਨਾਸ਼ ਕਹਿੰਦੇ ਨੇ ਉਹ ਚ ਵਿਗਾਸ ਹੈ ਉਹ ਜੀਵਨ ਐਸੀ ਮਰਨੀ ਜੇ ਬਲੇ ਬੋਲਣਾ ਬਲਣਾ ਹੋਏ ਮਰਨ ਕਬੂਲ ਕਰ ਇਹਦਾ ਵਿਨਾਸ਼ ਕਹਿੰਦੇ ਨੇ ਮਰਨ ਨੂੰ ਨਾ ਇਹਨਾਂ ਦਾ ਜਿਹੜਾ ਵਿਨਾਸ਼ ਹੈ ਉਹਦੇ ਵਿੱਚ ਵਿਗਾਸ ਹੈ ਇਹ ਕੀ ਜਾਣ ਸਦਾ ਭਗਤਾਂ ਦੀ ਚਾਲ ਨਰਾਲੀ ਭਗਤਾਂ ਦੀ ਚਾਲ ਕੀ ਹੈ ਨਰਾਲੀ ਇਹ ਕੀ ਜਾਣਨ ਵੀ ਇਹ ਭਾਸ਼ਾ ਕੀ ਹੈ ਇਹ ਕੀ ਜਾਣਨ ਵਾਲੀ ਫਲਸਫੀ ਕੀ ਹੈ ਵਿਦਵਾਨ ਕੀ ਜਾਣਨ ਕੀ ਕੀ ਗੱਲ ਹੈ ਵਿਦਵਾਨਾਂ ਦੇ ਵਾਸਤੇ ਗੱਲ ਨਹੀਂ ਹੈ ਵਿਦਵਾਨ ਤਾਂ ਵਿਗਾਸ ਲਫ਼ਜ਼ੇ ਦੀ ਨਾ ਕੋਲ ਹੈ ਇਹਨਾਂ ਕੋਲ ਵਿਕਾਸ ਲਫ਼ਜ਼ ਹੈ ਵਿਦਵਾਨਾਂ ਦੀ ਦੇਖਣ ਵਿਕਾਸ ਲਫ਼ਜ਼ ਹੈ ਵਿਕਾਸ ਹੀ ਨਹੀਂ ਵਿਗਾੜ ਤਾਂ ਗੁਰਮਤ ਹੈ ਇਹਨਾਂ ਕੋ ਵਿਕਾਸ ਹੈ ਇਹਨਾਂ ਕੋ ਪ੍ਰਕਾਸ਼ ਹੈ ਪ੍ਰਕਾਸ਼ ਤਾਂ ਸੂਰਜ ਦਾ ਹੁੰਦਾ ਪਰ ਜਿੱਤੇ ਸੂਰਜ ਵੀ ਰੋਸ਼ਨੀ ਨਹੀਂ ਕਰਦਾ ਜੇ ਸੋ ਚੰਦਾ ਕਬੇ ਦੂਰ ਚੜੇ ਹਜ਼ਾਰ ਉੱਥੇ ਰੋਸ਼ਨੀ ਕੌਣ ਕਰੂ ਉੱਥੇ ਕਰੂ ਗਿਆਨ ਇੱਥੇ ਚੱਲ ਹੁੰਦੇ ਆ ਗੁਰਬਨ ਘੋਰਾਂ ਦਾ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ ਗਿਆਨ ਦਾ ਪ੍ਰਗਾਸ ਹੁੰਦਾ ਅੰਤਰ ਹੋਏ ਗਿਆਨ ਪ੍ਰਗਾਸ ਪਰ ਪੰਡਤ ਨੇ ਪ੍ਰਕਾਸ਼ ਬਣਾਤਾ ਸੀ ਸਵਈਆਂ ਦੇ ਵਿੱਚ ਇੱਕ ਦੋ ਜਗ੍ਹਾ ਵਰਤਿਆ ਪ੍ਰਕਾਸ਼ ਲਫ਼ਜ਼ ਗੁਰੂ ਘਰ ਨੇ ਪ੍ਰਗਾਸ ਵਰਤਿਆ ਪ੍ਰਕਾਸ਼ ਅਤੇ ਪ੍ਰਕਾਸ਼ ਫਰਕ ਹੈ ਗਿਆਨ ਦਾ ਪ੍ਰਕਾਸ਼ ਹੁੰਦਾ ਪ੍ਰਕਾਸ਼ ਅੱਖਾਂ ਨੂੰ ਦਿਖਣ ਵਾਲੀ ਚੀਜ਼ ਨਹੀਂ ਹੈ ਪ੍ਰਕਾਸ਼ ਬੁੱਧੀ ਪ੍ਰਕਾਸ਼ ਬੁੱਧੀ ਦੇ ਵਿੱਚ ਹੁੰਦਾ ਹੁੰਦਾ ਪ੍ਰਕਾਸ਼ ਕਿੱਥੇ ਹੁੰਦਾ ਬੁੱਧੀ ਵਿੱਚ ਅੰਦਰ ਮਨ ਦੇ ਅੰਦਰ ਅੰਦਰ ਹੋਏ ਗਿਆਨ ਪ੍ਰਕਾਸ਼ ਅੰਦਰ ਹੋਣਾ ਬਾਹਰ ਤਾਂ ਹੋਣਾ ਹੀ ਨਹੀਂ ਹੋ ਗਿਆਨ ਦਾ ਹੋਣਾ ਗਿਆਨ ਦਾ ਹੋਣਾ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਨਾ ਜਾਏ ਸੈਸਾ ਕਿਤੇ ਸੰਜਮ ਕੋਈ ਵੀ ਸੰਜਮ ਕਰ ਲੋ ਕੋਈ ਵੀ ਯਤਨ ਕਰ ਲੋ ਸੰਜਮ ਯਤਨ ਹੀ ਹੁੰਦਾ ਸੈਸਾ ਨਹੀਂ ਜਾ ਸਕਦਾ ਕੁਝ ਵੀ ਕਰ ਲੋ ਜਿੰਨੇ ਵਰਗੀ ਕਰਮ ਕਮਾ ਲੋ ਮੈਂ ਜਾਏ ਸੈਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਾਰੀ ਜ਼ਿੰਦਗੀ ਕਰਮ ਕਮਾਉਂਦਾ ਰਹੇ ਇਹ ਜਨਤਾ ਨਹੀਂ ਜਾਣੀ ਦੇਈ ਬਹੁਤ ਗਾਣਾ ਕੀ ਹੋਣਾ ਅਗਲੇ ਜਨਮ 'ਚ ਚਿੰਤਾ ਇਹ ਜਾਣੀ ਹੋਣੀ ਹੈ ਇਹ ਨਹੀਂ ਆਣੀ ਕੋ ਲੋਹ ਦਾ ਦਰਸ਼ਨ ਇੱਥੋਂ ਨਹੀਂ ਬੈਠੇ ਨੂੰ ਹੁਣ ਸੈਸੇ ਜੀਵ ਮਲੀਨ ਹੈ ਕਿ ਤੂੰ ਸੰਜਮ ਧੋਤਾ ਜਾਏ ਆ ਜਿਹੜਾ ਜੀਵ ਮਲੀਨ ਹੈਗਾ ਸੈਸੇ ਕਰਕੇ ਹੀ ਹੈ ਸੈਸੇ ਕਰਕੇ ਨੇਰਾ ਨੇਰੇ ਕਰਕੇ ਸਹਿਸਾ ਸੈਸੇ ਕਰਕੇ ਨੇਰਾ ਜੀਵ ਮਲੀਨ ਹੈ ਸਹਿ ਜਿਉ ਮੰਗਲੀ ਹੈ ਤੂੰ ਸੰਜਮ ਧੋਤਾ ਜਾਏ ਇਹ ਧੋਈਏ ਕਿਵੇਂ ਹੁਣ ਜਿਉ ਨੂੰ ਕਿਵੇਂ ਧੋਈਏ ਮਨ ਤੋਂ ਉਹ ਸ਼ਬਦ ਲੱਗੋ ਜੇ ਮਨ ਧੋਣਾ ਤਾਂ ਸ਼ਬਦ ਹੈ ਜਿਹੜਾ ਗੁਰਬਾਣੀ ਦਾ ਇਹਨੂੰ ਪਹਿਲਾਂ ਸਮਝੋ ਫਿਰ ਇਹਦੇ ਨਾਲ ਜੁੜੋ ਇਹਦੇ ਨਾਲ ਧੋ ਲੋ ਸ਼ਬਦ ਨਾਲ ਧੋ ਹੋ ਜਾਊਗਾ ਮਨ ਧੋਵੋ ਉਹ ਸ਼ਬਦ ਲਾਗੋ ਰਹੋ ਹਰਸੇ ਚਿਤ ਲਾਏ ਹਰਸੇ ਰਹੋ ਚਿਤ ਲਾਏ ਹਰਸੇ ਰਹੋ ਚਿਤ ਲਾਏ ਹਰ ਦੇ ਨਾਲ ਚਿਤ ਲਾ ਕੇ ਰੱਖੋ ਮਨ ਮਨ ਜਦ ਅੰਦਰ ਨੂੰ ਝਾਕਦਾ ਤਾਂ ਚਿੱਤ ਹੈ ਜੇ ਬਾਹਰ ਨੂੰ ਝਾਕਦਾ ਤਾਂ ਮਨ ਜਦ ਜਿਹੜੀ ਸਾਡੀ ਸੁਰਤ ਹੈ ਮਾਇਆ ਦੇ ਨਾਲ ਜੁੜੀ ਹੋਈ ਹੈ ਮਨ ਹੈ ਇਹ ਅੰਤਰਾਤਮਾ ਵੱਲ ਨੂੰ ਝਾਕਦੀ ਹੈ ਇਹੀ ਜਿੱਤ ਹੋ ਜਾਂਦੀ ਹੈ ਇਹਦੀ ਡਾਇਰੈਕਸ਼ਨ ਦਾ ਹੀ ਫਰਕ ਹੈ ਜਦ ਇਹਦੀ ਡਾਇਰੈਕਸ਼ਨ ਬਦਲੀ ਇਹੀ ਜਿੱਤ ਹੋ ਜਾਂਦੀ ਚਿੱਤ ਦਾ ਮਤਲਬ ਹੈ ਹਾਰ ਮੰਨ ਰਹਿਣਾ ਮਨ ਹਾਰ ਜਾ ਪਹਿਲਵਾਨ ਚਿੱਤ ਨਹੀਂ ਹੋ ਜਾਂਦਾ ਚਿੱਤ ਕੀ ਹੁੰਦਾ ਹਾਰਿਆ ਹੋਇਆ ਪੁੱਠਾ ਹੋਇਆ ਜਦ ਮਨ ਪੁੱਠਾ ਹੋ ਗਿਆ ਨਾ ਮਾਇਆ ਤੋਂ ਚਿੱਤ ਹੋ ਗਿਆ ਹਾਰ ਮੰਨ ਲਈ ਜਿੰਨਾ ਜਰ ਹਾਰ ਨਹੀਂ ਮੰਨਦਾ ਉਹਨਾਂ ਜਰ ਮਨ ਚਿੱਤ ਨਹੀਂ ਮਨ ਹੰਕਾਰ ਰਹਿਤ ਹੋ ਗਿਆ ਚਿੱਤ ਹੋ ਗਿਆ ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਹ ਬਜਾਏ ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਗਿਆਨ ਦੀ ਗਿਆਨ ਦਾ ਪ੍ਰਸਾਦ ਮਿਲੇ ਗੁਰ ਪ੍ਰਸਾਦੀ ਗਿਆਨ ਦੀ ਕਿਰਪਾ ਦੇ ਨਾਲ ਸਾਡਾ ਮਨ ਜਿਹੜਾ ਹੈ ਟਿਕ ਟਿਕਦਾ ਸਹਿਜ ਉਪਜੈ ਇਹ ਸਹਿਸਾ ਗਿਆਨ ਦਾ ਮਤਾ ਮਾਰਦਾ ਹੈ ਗਿਆਨ ਦੀ ਕਿਰਪਾ ਨਾਲ ਮਨ ਟਿਕਦਾ ਫਿਰ ਇਹ ਸਹਿਸਾ ਚਿੰਤਾਵਾਂ ਜਾਂਦੀਆਂ ਨੇ ਵਰਨਾ ਚਿੰਤਾ ਜਾਂਦੀ ਹੋਈ ਨਹੀਂ ਜਿਹੜੇ ਧਰਮ ਦੇ ਵਿੱਚ ਧਰਮ ਹੁੰਦਾ ਹੀ ਗਿਆਨ ਦੀ ਪ੍ਰਾਪਤੀ ਹੈ ਜਿੱਥੇ ਗਿਆਨ ਦੀ ਪ੍ਰਾਪਤੀ ਨਹੀਂ ਉਹ ਧਰਮ ਹੀ ਨਹੀਂ ਉਹਨਾਂ ਜਰ ਧਰਮ ਧਰਮ ਨਹੀਂ ਜਿੰਨਾ ਜਰ ਗਿਆਨ ਨਹੀਂ ਲੈਂਦਾ ਜਿਹੜੀ ਸੇਵਾ ਹੈ ਕੋਈ ਭਗਤੀ ਨਹੀਂ ਭਗਤੀ ਤਾਂ ਪਹਿਲੀ ਗੱਲ ਹੈ ਉਹਦੀ ਕੇਜੀ ਹੈ ਉਹ ਹੈ ਪਹਿਲੀ ਕਲਾਸ ਨਹੀਂ ਹੈ ਪਹਿਲੀ ਕਲਾਸ ਦਾਖਲਾ ਨਹੀਂ ਇਹਦਾ ਕੇਜੀ ਹੈ ਔਰ ਸੇਵਾ ਦੇ ਕਾਰ ਸੇਵਾ ਵਾਲੇ ਤੁਰੇ ਫਿਰਦੇ ਨਾ ਇਹ ਕੇਜੀ ਵਾਲੇ ਹੀ ਨੇ ਤਾਂ ਹੀ ਇਹ ਸੁਣ ਨਹੀਂ ਦਿੰਦੇ ਨਾ ਕਥਾ ਨਾ ਕੀਰਤਨ ਸੁਣ ਨਹੀਂ ਦਿੰਦੇ ਅਪਰਾਧੀ ਵੀ ਨਾ ਇਸ ਗੱਲੋਂ ਹੈ ਇਹਨਾਂ ਨੂੰ ਪਤਾ ਵੀ ਉਹ ਸੁਣ ਲਿਆ ਸਾਡੇ ਵਾਲਾ ਸਾਡੇ ਕਾਬੂ ਜੀ ਨਹੀਂ ਲੈਣਾ ਇਸ ਗੱਲੋਂ ਅਪਰਾਧੀ ਨੇ